ਤੇਰੇ ਸ਼ਬਦਾਂ ਦੇ ਸ਼ੁਕਰਗੁਜ਼ਾਰ ਤੇਰੇ ਪਵਿੱਤਰ ਮੁਖਾਰਬਿੰਦ ਚੋਂ ਉਚਾਰਨ ਕੀਤੇ ਹੋਏ ਤੇਰੇ ਪਵਿੱਤਰ ਮੁਖਾਰ ਚੋਂ ਉਚਾਰਨ ਕੀਤੇ ਹੋਏ ਮਾਖਿਓ ਮਿੱਠੇ ਬੋਲਾਂ ਦਾ ਰਸ ਮਾਖਿਓ ਮਿੱਠੇ ਬੋਲਾਂ ਦਾ ਰਸ ਮੇਰੇ ਤਰਸ ਕੰਨਾਂ 'ਚ ਟਪਕਦਾ ਹੋਇਆ ਮੇਰੀ ਆਤਮਾ 'ਚ ਉਤਰ ਕੇ ਉਸ ਨੂੰ ਇਉਂ ਸਰਸ਼ਾਰ ਕਰ ਗਿਆ ਉਸ ਨੂੰ ਇਉਂ ਸਰਸ਼ਾਰ ਕਰ ਗਿਆ ਜਿਵੇਂ ਮੇਘ ਤੋਂ ਬਰਸਦੀਆਂ ਪਾਣੀ ਦੀਆਂ ਬੂੰਦਾਂ ਅਸਮਾਨ ਵੱਲ ਮੂੰਹ ਚੁੱਕੀ ਉਡੀਕਵਾਨ ਪਿਆਸੇ ਪਪੀਹੇ ਦੀ ਅੱਡੀ ਹੋਈ ਚੁੰਝ ਵਿੱਚ ਪੈਂਦੀਆਂ ਨੇ ਪਿਆਸੇ ਪਪੀਹੇ ਦੀ ਅੱਡੀ ਹੋਈ ਚੁੰਝ ਵਿੱਚ ਪੈਂਦੀਆਂ ਨੇ ਤੇ ਉਸ ਦੇ ਤਨ ਮਨ ਨੂੰ ਠੰਡ ਪਾ ਦਿੰਦੀਆਂ ਨੇ ਜਿਵੇਂ ਜਿਵੇਂ ਪਪੀਹਾ ਮੇਘ ਦਾ ਪਪੀਹਾ ਮੇਘ ਦਾ ਉਹਨਾਂ ਬੂੰਦਾਂ ਪ੍ਰਤੀ ਸ਼ੁਕਰਗੁਜ਼ਾਰ ਹੁੰਦਾ ਹੈ ਮੇਰੇ ਕੰਨ ਤੇਰੇ ਸ਼ਬਦਾਂ ਦੇ ਸ਼ੁਕਰਗੁਜ਼ਾਰ ਨੇ ਮੇਰੇ ਕੰਨ ਤੇਰੇ ਸ਼ਬਦਾਂ ਦੇ ਸ਼ੁਕਰਗੁਜ਼ਾਰ ਨੇ